ਕੰਦੀ ਬਹਿਣਾ ਢਾ ਤੋ ਵੀ ਲੇਖਾ ਦੇਵਣਾ ਜਿੱਧਰ ਰੱਬਰ ਜਾਏ ਬਹਣ ਤਦਾਉ ਗਾਉ ਕਰੇ ਆ ਦੇਖੋ ਕੰਦੀ ਬਹਿਣਾ ਢਾ ਤੋ ਵੀ ਲੇਖਾ ਜੇ ਕੱਲਾ ਸੰਤੋਖ ਹੈ ਤੋ ਪਦਾਰਥ ਨੇ ਨਾ ਤਾਂ ਜਿਹੜੀ ਕਲਪਨਾ ਸਾਡੀ ਉਹ ਢਾ ਨਹੀਂ ਲਾਉਂਦੀ ਨੁਕਸਾਨ ਨਹੀਂ ਕਰਦੀ ਅੰਦਰ ਇੱਛਾ ਹੈ ਮਾਇਆ ਦੀ ਪਪਰਾਇਆ ਹੱਕ ਨਹੀਂ ਦੀ ਕੰਦੀ ਜਿਹੜੀ ਹੈ ਉਹਨੂੰ ਢਾ ਨਹੀਂ ਲਾਉਂਦੀ ਸੰਤੋਖ ਦੀ ਕੰਧ ਨੂੰ ਢਾ ਨਹੀਂ ਲਾਉਂਦੀ ਬਹਿਣ ਬਹਿਣ ਚੱਲਦਾ ਅੰਦਰ ਇੱਛਾ ਮਾਇਆ ਦੀ ਚਲਦੀ ਹੈ ਲੋੜ ਚਲਦੀ ਹੈ ਪਰ ਉਹ ਢਾ ਨਹੀਂ ਲਾਉਂਦੀ ਕੰਦੀ ਨਾ ਢਾ ਤੋਂ ਵੀ ਲੇਖਾ ਰਿਆ ਚੱਲਦਾ ਹੈ ਕਿਨਾਰੇ ਨੂੰ ਨਹੀਂ ਘਟ ਰਿਹਾ ਢਾ ਨਹੀਂ ਲਾ ਰਿਹਾ ਨੁਕਸਾਨ ਨਹੀਂ ਕਰ ਰਿਹਾ ਆਪਣੇ ਕੰਟਰੋਲ ਚੱਲਦਾ ਰਿਹਾ ਆਪਣੇ ਸੰਤੋਖ ਦੇ ਰਾਈਟ ਵੇ ਤੇ ਚੱਲ ਰਿਹਾ ਹੈ ਸੂਦੇ ਸੂਦੇ ਰੇਖ ਚਲੋ ਤਬ ਨਾ ਕਰ ਕੋ ਧੱਕਾ ਦਬਈਏ ਹੀ ਰਹੇ ਟੱਕਾ ਕਿਸੇ ਨੂੰ ਮਾਰਦਾ ਨਹੀਂ ਧੱਕਾ ਉਹਨੂੰ ਮਿਲਦਾ ਨਹੀਂ ਟਕਰਾ ਨਹੀਂ ਹੈ ਕਿਸੇ ਨਾਲ ਕੰਦੀ ਕੰਦੀ ਕੰਦੀ ਵਹਿਣ ਢਾ ਵਹਿਣ ਦਾ ਕੰਧ ਨਾਲ ਟਕਰਾਓ ਨਹੀਂ ਹੈ ਸੰਤੋਖ ਨਾਲ ਟਕਰਾਓ ਨਹੀਂ ਹੈ ਇਹ ਦੋ ਪਦਾਰਥ ਵਾਲੇ ਦੀ ਗੱਲ ਹੈ ਬਹੁਤ ਔਖੀ ਗੱਲ ਹੈ ਕਿਉਂਕਿ ਉਹ ਚਾਰ ਪਦਾਰਥਾਂ ਦੀ ਗੱਲ ਹੈ ਭਾਵੇਂ ਦੋ ਪਦਾਰਥ ਵਾਲੇ ਵੀ ਟਕਰਾ ਮਾਇਆ ਦਾ ਜਿਹੜਾ ਹੈ ਏਰੀਆ ਤੋੜ ਕੇ ਬਾਹਰ ਨਹੀਂ ਜਾਣਾ ਚਾਹੁੰਦੇ ਸੰਤੋਖੀ ਹੁੰਦੇ ਨੇ ਮਾਇਆ ਦੀ ਭੁੱਖ ਉਹਨਾਂ ਦੀ ਨਜਾਇਜ਼ ਨਹੀਂ ਹੁੰਦੀ ਮਾਇਆ ਦੀ ਲੋੜ ਹੁੰਦੀ ਹੈ ਭੁੱਖ ਨਹੀਂ ਹੁੰਦੀ ਭੁੱਖ ਨਜਾਇਜ਼ ਹੈ ਲੋੜ ਜਾਇਜ਼ ਹੈ ਲੋੜ ਅਨਸਾਰ ਚੱਲਦੇ ਨੇ ਲੋੜ ਤੋਂ ਵੱਧ ਨਹੀਂ ਜਾਂਦੇ ਲੋੜ ਤੋਂ ਵੱਧ ਟਕਰਾਏ ਉਹ ਫੇ ਕੰਨ ਨੂੰ ਢਾਲ ਆਉਂਦੀ ਹੈ ਆਪਣਾ ਪਾੜ ਵਧਾਉਂਦੀ ਹੈ ਨਦੀ ਜਾਂ ਕੰਧ ਨਾਲ ਢਾਲ ਆਉਂਦੀ ਹੈ ਤਾਂ ਆਪਣਾ ਏਰੀਆ ਵਧਾਉਂਦੀ ਹੈ ਨਦੀ ਏਰੀਆ ਵਧਾਉਂਦੀ ਹੈ ਆਪਣਾ ਏਰੀਆ ਵਧਾ ਰਹੀ ਹੈ ਪਰ ਏਰੀਆ ਨਹੀਂ ਵਧਦਾ ਹੁੰਦਾ ਨਦੀ ਨੂੰ ਭੁਲੇਖਾ ਇਧਰਲੀ ਮਿੱਟੀ ਇਧਰ ਪੈ ਜਾਂਦੀ ਇਧਰੋਂ ਘਟ ਜਾਂਦਾ ਇਧਰ ਵੱਧ ਜਾਂਦਾ ਕਈ ਵਾਰ ਘਟਦੀ ਜ਼ਿਆਦਾ ਰਹਿ ਜਾਂਦਾ ਥੋੜਾ ਵਿਚਾਲੇ ਉੱਚਾ ਹੋ ਜਾਂਦਾ ਨੁਕਸਾਨ ਵੱਧ ਕਰ ਲੈਂਦੀ ਹੈ ਜਿਹੜੇ ਨਦੀਆਂ ਦੇ ਕਿਨਾਰੇ ਰਹਿੰਦੇ ਜਿਹਨਾਂ ਨਦੀਆਂ ਦੀ ਸਟੱਡੀ ਕੀਤੀ ਉਹਨੂੰ ਪਤਾ ਹੈ ਤਾਂ ਦੇ ਏਰੀਆ ਜਾ ਕੇ ਨਦੀ ਸਗੋ ਤੰਗ ਹੋ ਜਾਂਦੀ ਹੁੰਦੀ ਹੈ ਹਾਂ ਕੰਦੀ ਬਹਿਣਾ ਢਾ ਤੋ ਵੀ ਲੇਖਾ ਦੇਵਣਾ ਤੋ ਵੀ ਲੇਖਾ ਦੇਵਣਾ ਜੋ ਲੇਖਾ ਸੱਤੇ ਹੈ ਦੋ ਪਦਾਰਥ ਮਿਲੇ ਨੇ ਉਹ ਗੱਲ ਕਹਿੰਦੀ ਜਿਹੜੀ ਕਿਤੇ ਵੀ ਨਹੀਂ ਕਬੀਰ ਨੇ ਅਫਰੀਦ ਨੇ ਇਹ ਅੱਜ ਤੱਕ ਗੱਲ ਨਹੀਂ ਆਈ ਹੋਈ ਕਿਤੇ ਵੀ ਉਹ ਵੀ ਲੇਖਾ ਦੇਵਣਾ ਅਜੋ ਲੇਖਾ ਸੱਤੇ ਆ ਚਾਰ ਪਦਾਰਥ ਨਹੀਂ ਮਿਲੇ ਦੋ ਰਹਿੰਦੇ ਨੇ ਦੇਖਿਆ ਤਾਂ ਮੇਰਾ ਕੰਮ ਅਜੇ ਬਾਕੀ ਹੈ ਕੰਮ ਬਾਕੀ ਹੈ ਤੇ ਬਾਕੀ ਹੈ ਕੰਮ ਲੇਖਾ ਦੇਣਾ ਦੂਆ ਜਨਮ ਲੈਣਾ ਪਊਗਾ ਅਜੋ ਭਰਮ ਦਾ ਆਟਾ ਗਿਆ ਨਹੀਂ ਕਿਤੇ ਹਾਂਜੀ ਜਿੱਧਰ ਰੱਬ ਜਾਏ ਬਹਿਣ ਤਦਾਉ ਗੋਂ ਕਰੇ ਹਾਂ ਪਰ ਇਥੋਂ ਜਿੱਧਰ ਰੱਬ ਜਾਏ ਆ ਨਾ ਉਧਰ ਨੂੰ ਹੁਣ ਇਹਦਾ ਮੋੜ ਹੋ ਗਿਆ ਰੱਬ ਦੀ ਰਜ਼ਾ 'ਚ ਬਹਿਣ ਲੱਗ ਜਵੇ ਫੇਰ ਲੇਖਾ ਪਾਟੂਗਾ ਜਾਂ ਜਾ ਬਹਿਣ ਤੇ ਦਾਉ ਗਾਉ ਕਰੇ ਉਧਰ ਨੂੰ ਉਧਰ ਨੂੰ ਗਵਨ ਕਰੇ ਗਾਉ ਦਾ ਮਤਲਬ ਹੈ ਉਧਰ ਨੂੰ ਗਵਨ ਕਰੇ ਗਵਨ ਕਰੇ ਜਾਵੇ ਉਧਰ ਨੂੰ ਆਪਣਾ ਬਹਾ ਬਣਾਵੇ ਹੁਕਮ ਦੇ ਵਿੱਚ ਚੱਲੇ ਨਦੀ ਹੁਣ ਇਹਦੀ ਸੁਭਾਅ ਜਿਹੜਾ ਹੈ ਨਾ ਰੱਬ ਰਜਾਈ ਇਹਦੀ ਇੱਛਾ ਜਿਹੜੀ ਹੈ ਇਹਦੀ ਸੋਚ ਹੈ ਜਿਹੜੀ ਰੱਬ ਦੀ ਰਜ਼ਾ 'ਚ ਰਹੇ ਜਿੱਦਾਂ ਰੱਬ ਉਧਰ ਨੂੰ ਨਦੀ ਜਾਵੇ ਜਿੱਧਰ ਨੂੰ ਰੱਬ ਲੈ ਕੇ ਜਾਵੇ ਜਿਉ ਤੂੰ ਚਲਾਇਆ ਤੇ ਮੈਂ ਉਹ ਗੱਲ ਕਰ ਰਿਹਾ ਗੁਰੂ ਅਮਰਦਾਸ ਵਾਲੀ ਐ ਜਲੇ ਨਦੀ ਰਜ਼ਾ 'ਚ ਹੋ ਕੇ ਜਿਹੜਾ ਉਹਨੇ ਏਰੀਆ ਦਿੱਤਾ ਵੀ ਨੀਵਾ ਨੀਵਾ ਉਧਰ ਨੂੰ ਚਲੀ ਜਾਵੇ ਢਾਲ ਜ਼ਰੂਰ ਟੱਕਰ ਮਾਰਦੀ ਜਾ ਕੇ ਤੂੰ ਜੇ ਤਾਂ ਟੱਕਰ ਮਾਰ ਕੇ ਕੀ ਲੈਣਾ ਤੈ ਪਹਾੜਾਂ ਨੂੰ ਟੱਕਰ ਮਾਰ ਕੇ ਕੀ ਲੈਣਾ ਤੂੰ ਆਪਣੇ ਜੇ ਨੂੰ ਰਾਹ ਵਧੀਆ ਮਿਲਿਆ ਹੈ ਨੀਵਾ ਨੀਵਾ ਚੁੱਪ ਕਰਕੇ ਸਿੱਧੇ ਰਾਹ ਚਲੀ ਜਾ ਦਰਿਆ ਦੇ ਕਿਨਾਰੇ ਬੈਠਾ ਬੈਠਾ ਵੀ ਦਰਿਆ ਦੀ ਦੇਖ ਕੇ ਸ਼ੱਕ ਕਰਾਮਾਤ ਉੱਥੋਂ ਵੀ ਕੁਦਰਤ ਦੇ ਨਾਲ ਮਿਲਾਤੀ ਗੱਲ ਫਰੀਦ ਉਹ ਤਾਂ ਕੁਦਰਤ ਦੇਖ ਰਿਹਾ ਨਾ ਕਾਦਰ ਦੀ ਹਾਂਜੀ